ਸ਼ਲੋਕ ਮਤ ਪੂਰੀ ਪ੍ਰਧਾਨ ਤੇ ਮਤ ਮਤ ਪੂਰੀ ਪ੍ਰਧਾਨ ਤੇ ਪ੍ਰਧਾਨ ਤੇ ਜਿਨ੍ਹਾਂ ਦੀ ਮਤ ਪੂਰੀ ਹੈ ਉਹ ਪ੍ਰਧਾਨ ਨੇ ਗੁਰ ਕਿਹਦੇ ਪ੍ਰਧਾਨ ਨੇ ਇੱਥੇ ਵੀ ਪ੍ਰਧਾਨ ਨੇ ਚਾਹੇ ਹੁਣ ਲੋਕ ਨਹੀਂ ਮੰਨਦੇ ਆਖਰ ਮੰਨ ਲੈਣਗੇ ਭਗਤਾਂ ਨੂੰ ਪਹਿਲਾਂ ਨਹੀਂ ਸੀ ਮੰਨਿਆ ਹੁਣ ਮੰਨਦੇ ਨੇ ਪ੍ਰਧਾਨ ਇੱਥੇ ਵੀ ਮੰਨ ਲੈਣਾ ਪਰ ਉਹ ਪ੍ਰਧਾਨ ਸੱਚਖੰਡ ਜਿਉਂਦੇ ਹੀ ਹੋ ਜਾਂਦੇ ਨੇ ਪੰਜ ਪ੍ਰਵਾਨ ਜਿਹੜੇ ਪੰਜ ਪ੍ਰਵਾਨ ਹੋ ਜਾਂਦੇ ਨੇ ਉਹ ਪੰਜ ਪ੍ਰਧਾਨ ਹੋ ਜਾਂਦੇ ਪੰਜ ਕਹਿੰਦੇ ਨੇ ਆਗੂ ਨੂੰ ਲੀਡਰ ਨੂੰ ਪੰਜ ਦਾ ਲੀਡਰ ਜਿਹੜਾ ਪੰਜ ਆਪਾਂ ਚੁਣਦੇ ਆ ਲੀਡਰ ਹੁੰਦੇ ਆਗੂ ਉਹ ਇੱਥੇ ਆਗੂ ਨੇ ਦੁਨੀਆ ਨੂੰ ਰਾਹ ਦੱਸਦੇ ਨੇ ਭਾਈ ਆ ਕੰਮ ਕਰੋ ਆ ਨਾ ਕਰੋ ਆ ਮੰਗੋ ਆ ਨਾ ਮੰਗੋ ਗੁਰਬਾਣੀ ਇਹੀ ਦੱਸਦੀ ਹੈ ਉਹੀ ਦੱਸਦੀ ਹੈ ਦੁਨੀਆ ਨੂੰ ਸਿੱਧੇ ਰਾਹ ਪਾਉਂਦੇ ਨੇ ਗੁਰ ਪੂਰੇ ਮਨ ਮੰਤ ਗੁਰ ਪੂਰੇ ਮਨ ਮੰਤ ਮਨ ਪੂਰੇ ਗੁਰ ਗਿਆਨ ਪੂਰਾ ਜਿਹਨਾਂ ਦਾ ਪੂਰੇ ਗੁਰ ਨੇ ਉਹ ਪੂਰੇ ਗਿਆਨ ਵਾਲੇ ਨੇ ਮਨ ਮੰਤ ਔਰ ਉਹਨਾਂ ਦਾ ਉਸ ਗਿਆਨ ਨਾਲ ਮਨ ਮੰਨਿਆ ਹੋਇਆ ਹੈ ਮਨ ਮੰਤ ਦਾ ਮਤਲਬ ਮਨ ਮੰਨਿਆ ਹੋਇਆ ਜੇ ਮਨ ਨਾ ਮੰਨੇ ਗਿਆਨ ਨੂੰ ਫਿਰ ਵੀ ਕੋਈ ਫਾਇਦਾ ਨਹੀਂ ਫਿਰ ਉਹਨੂੰ ਮੁੱਖ ਗਿਆਨ ਹੀ ਕਹਿੰਦੇ ਨੇ ਜਿਹੜਾ ਗਿਆਨ ਕੋਲ ਹੈ ਆਪ ਉਪਦੇਸ਼ੇ ਅਵਰ ਨਾ ਕਰੇ ਹੈ ਨਾ ਜੇ ਫਿਰ ਨਹੀਂ ਉਹ ਠੀਕ ਮਨ ਮੰਤਰੀ ਮਨ ਨਹੀਂ ਮੰਨਿਆ ਹੋਇਆ ਉਹਦਾ ਜੋ ਕਹਿੰਦਾ ਉਹ ਕਰੇ ਵੀ ਉਹਨੂੰ ਮੰਨਦਾ ਵੀ ਹੋਵੇ ਅਸੀਂ ਜੇ ਕਹਿੰਦੇ ਤਾਂ ਮੰਨਦੇ ਨਹੀਂ ਸੁਣੇ ਚਾਹੇ ਕਹੇ ਗੱਲ ਮੰਨਣ ਨਾ ਬੜਨੀ ਗੁਰ ਪੂਰੇ ਮਨ ਮਨ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਫਿਰ ਉਹਨਾਂ ਦੀ ਪਦਵੀ ਕਿਹੜੀ ਹੈ ਜਿਨ੍ਹਾਂ ਨੇ ਆਪਣਾ ਪ੍ਰਭ ਜਾਣ ਲਿਆ ਆਪਣਾ ਪ੍ਰਭ ਕੌਣ ਹੁੰਦਾ ਇਹਦਾ ਵਾਲਾ ਆਪਣਾ ਆਪਣਾ ਸਭ ਦਾ ਪ੍ਰਭ ਅਲੱਗ ਅਲੱਗ ਹੈ ਆਪਣਾ ਜਾਂ ਨਾਲ ਲਾਤਾ ਤਾਂ ਦੂਏ ਦਾ ਵੱਖਰਾ ਆਪਣਾ ਆਪਣਾ ਮੂਲ ਆਪਣਾ ਪ੍ਰਭ ਹੈ ਬਸ ਆਪਣਾ ਮੂਲ ਹੈ ਸਾਰਾ ਜਿਹਦੀ ਸੰਗਤ ਕਰਨੀ ਆਪਣਾ ਮੂਲ ਹੈ ਸੰਤ ਹੈ ਜਿਹਦੇ ਨਾਲ ਜੁੜਨਾ ਆਪਣਾ ਮੂਲ ਹੈ ਪ੍ਰਭ ਹੈ ਔਰ ਆਪਣਾ ਮੂਲ ਆਊਗਾ ਵਾਸਦੇਵ ਹੈ ਕ੍ਰਿਸ਼ਨ ਆਪ ਹੈ ਵਾਸਦੇਵ ਦਾ ਪਿਓ ਹੈ ਇਹ ਆਪਣੇ ਮੂਲ ਦੇ ਨਾਮ ਨੇ ਸਾਰੇ ਜਿਹੜਾ ਸ਼ੁੱਧ ਮਨ ਹੈ ਉਹਦੇ ਨਾਮ ਨੇ ਜਦ ਮਨ ਸ਼ੁੱਧ ਹੋ ਜਾਂਦਾ ਦੋ ਇੱਕ ਹੋ ਜਾਂਦੇ ਨੇ ਫਿਰ ਪੂਰੇ ਹੋ ਜਾਂਦੇ ਨੇ ਵਟ ਪੂਰੀ ਪ੍ਰਧਾਨ ਤੇ ਜੇ ਪੂਰੇ ਹੋ ਗਏ ਨਾ ਇੱਕ ਮਨ ਚਿੱਤ ਇੱਕ ਹੋ ਗਏ ਉਹਨਾਂ ਵਾਸਤੇ ਮਤ ਪੂਰੀ ਪ੍ਰਧਾਨ ਤੇ ਗੁਰਪੂਰੇ ਮੰਤ ਗੁਰਪੂਰੇ ਮੰਤ ਪੂਰੇ ਗੁਰ ਨੇ ਉਹਨਾਂ ਦਾ ਹੀ ਉਪਦੇਸ਼ ਹੈ ਪੂਰੇ ਗੁਰ ਕਾ ਸੁਣ ਉਪਦੇਸ਼ ਉਹਨਾਂ ਨੇ ਗੁਰਬਾਣੀ ਲਿਖੀ ਹੈ ਗੁਰਪੂਰੇ ਮੰਤ ਜੇ ਜਾਣਿਓ ਪ੍ਰਭ ਆਪਣਾ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਜਿਨ੍ਹਾਂ ਨੇ ਆਪਣਾ ਪ੍ਰਭ ਜਾਣ ਲਿਆ ਉਹਨਾਂ ਦੀ ਗੱਲ ਸੁਣ ਕੇ ਵੀ ਗੁਰਬਾਣੀ ਸੁਣ ਕੇ ਜਿਨ੍ਹਾਂ ਨੇ ਆਪਣਾ ਪ੍ਰਭ ਜਾਣ ਲਿਆ ਆਪਣੀ ਅੰਤਰਾਤਮਾ ਜਾਣ ਲਈ ਪ੍ਰਾਤਮਾ ਜਾਣ ਲਈ ਆਪਣਾ ਮੂਲ ਪਛਾਣ ਲਿਆ ਇਹ ਸਮਝ ਲਓ ਭਗਵੰਤ ਨੇ ਭਗਵਾਨ ਤੇ ਭਗਵਾਨ ਆਦਮੀ ਵਾਸਤੇ ਵਰਤੇ ਲਫ਼ਜ਼ ਨੇ ਸੰਸਾਰ 'ਚ ਸੱਚਖੰਡ 'ਚ ਨਾ ਕੋਈ ਭਗਵਾਨ ਹੈ ਨਾ ਭਗਵੰਤ ਹੈ ਉੱਥੇ ਨਹੀਂ ਕੋਈ ਹੈਗਾ ਜਿੱਦਾਂ ਵੀ ਕੋਈ ਨਹੀਂ ਬਰਾਬਰ ਜੇ ਕੋਈ ਭਗਵੰਤਰ ਭਗਵਾਨ ਹੈ ਉਹ ਇੱਥੇ ਹੀ ਹੈ ਸੱਚਖੰਡ ਦਾ ਜੇ ਕੋਈ ਉੱਥੇ ਦੀ ਕੋਈ ਗੱਲ ਦੱਸਦਾ ਵੀ ਹੈ ਜੇ ਕੋਈ ਦੱਸਦਾ ਵੀ ਆ ਭਗਵੰਤਰ ਭਗਵਾਨ ਆ ਬ੍ਰਹਮ ਗਿਆਨੀ ਹੈ ਜਿਹੜਾ ਗੁਰੂ ਕਹਿੰਦੇ ਸਤਿਗੁਰ ਕਹਿੰਦੇ ਉਹੀ ਦੱਸਦਾ ਉੱਥੇ ਬਾਰੇ ਦੀ ਗੱਲ ਉਹ ਜਿਹੜਾ ਦੱਸਦਾ ਉਹਨੂੰ ਇਹ ਭਗਵੰਤ ਕਹਿਣ ਲੱਗ ਜਾਂਦੇ ਨੇ ਉਹ ਇੱਥੇ ਹੀ ਹੁੰਦਾ ਆਦਮੀ ਹੁੰਦਾ ਜਿਹਨੇ ਗੱਲ ਦੱਸਣੀ ਹੈ ਉੱਥੇ ਦੀ ਕੋਈ ਭੇਡ ਖੋਲ ਕੇ ਹਰ ਦਰਗਾਹ ਦੀਆਂ ਬਾਤਾਂ ਨਾਨਕ ਆਪ ਸੁਣਾਵੇ ਹਰ ਦਰਗਾਹ ਦੀਆਂ ਬਾਤਾਂ ਨਾਨਕ ਨੇ ਜੁੜ ਸੁਣੀਆਂ ਨੇ ਨਾਨਕ ਭਗਵੰਤ ਹੋ ਸਕਦਾ ਹੈ ਭਗਵਾਨ ਕਹਿ ਸਕਦਾ ਗੁਰੂ ਨਹੀਂ ਕਹਿ ਸਕਦਾ ਭਗਵੰਤ ਤੋਂ ਵੱਡਾ ਗੁਰੂ ਭਗਵੰਤ ਦਾ ਸਾਰੇ ਹੋ ਸਕਦੇ ਗੁਰੂ ਇੱਕ ਉਹ ਕੌਣ ਹੈ ਉਹ ਸ਼ਬਦ ਸਾਰੇ ਪਾਰਲੀਮੈਂਟ ਦਾ ਜੋ ਹੁਕਮ ਹੈ ਨਾ ਫੈਸਲਾ ਹੈ ਡਿਸੀਜਨ ਹੈ ਹੁਕਮ ਹੈ ਉਹ ਗੁਰੂ ਕੱਲੇ ਕਿਸੇ ਦਾ ਹੁਕਮ ਨਹੀਂ ਚਾਹੇ ਸੱਚਖੰਡ ਜੀ ਵੀ ਹੋ ਕੱਲਾ ਤੇ ਹੁਕਮ ਜਾਰੀ ਨਹੀਂ ਕਰਦਾ ਕੱਲਾ ਕਿਸੇ ਦਾ ਫੁਰਨਾ ਹੀ ਨਹੀਂ ਇਹ ਤਾਂ ਇਕੱਠਾ ਹੀ ਆਇਆ ਫਿਰ ਹੈ ਉਹ ਨਹੀਂ ਇਹ ਤਾਂ ਸਾਰਿਆਂ ਦਾ ਇੱਕ ਫੁਰਨਾ ਆ ਫਿਰ ਹੈ ਉਹ ਨਹੀਂ ਕਿਸੇ ਵੱਖਰਾ ਵੱਖਰਾ ਫੁਰਨਾ ਹੈ ਵੱਖਰੇ ਵੱਖਰੇ ਵਾਲਾ ਤਾਂ ਇੱਥੇ ਮਰਜ਼ੀ ਵਾਲੇ ਮਰਜ਼ੀ ਵਾਲੇ ਉੱਥੇ ਮਰਜ਼ੀ ਇੱਕ ਜਿਹੜੀ ਮਰਜ਼ੀ ਹੈ ਸਾਰਿਆਂ ਦੀ ਉਹ ਗੁਰੂ ਆ ਕੱਲਾ ਕੱਲਾ ਉੱਥੇ ਵੀ ਕੋਈ ਗੁਰੂ ਨਹੀਂ ਕਿਉਂਕਿ ਸ਼ਕਤੀ ਉਸ ਹੁਕਮ 'ਚ ਪਾਰਲੀਮੈਂਟ ਜਿਹੜਾ ਪਾਸ ਕਰ ਦਿੰਦੀ ਹੈ ਰੂਲ ਉਹ ਸਾਰੇ ਮੈਂਬਰਾਂ ਦੇ ਉੱਤੇ ਲੱਗੂ ਦੇਸ਼ ਤੇ ਵੀ ਲੱਗੂ ਕੱਲਾ ਮੈਂਬਰ ਉਹਨੂੰ ਰੱਦ ਨਹੀਂ ਕਰ ਸਕਦਾ ਕੋਈ ਵੀ ਚਾਹੇ ਉਹ ਚਾਹੇ ਰਾਸ਼ਟਰਪਤੀ ਵੀ ਹੋਵੇ ਸਾਰਿਆਂ ਦਾ ਕੀਤਾ ਹੋਇਆ ਸਰਬਸੰਮਤੀ ਨਾਲ ਫੈਸਲਾ ਉਹ ਸਾਰਿਆਂ ਦਾ ਸਾਰੇ ਦੇਸ਼ ਵਾਸਤੇ ਸ਼ਕਤੀਸ਼ਾਲੀ ਹੁੰਦਾ ਕਿਸੇ ਬੰਦੇ ਵਾਸਤੇ ਇਕੱਲੇ ਵਾਸਤੇ ਉਹ ਇਕੱਲਾ ਬੰਦੇ ਤੋਂ ਸਾਰਿਆਂ ਤੋਂ ਉੱਪਰ ਹੁੰਦਾ ਸਾਰਿਆਂ ਜਿਹੜੇ ਪਾਸ ਕਰਨ ਵਾਲੇ ਨੇ ਉਹਨੂੰ ਵੀ ਇਕੱਲੇ ਇਕੱਲੇ ਨੂੰ ਦੇ ਦੇ ਸੱਚ ਕੋਣ ਇਹ ਜੀ ਹੈ ਸੱਚ ਹਰ ਦੜਗਾ ਕੀਆਂ ਬਾਤਾਂ ਨਾਨਕ ਆਖਾਂ ਨਾਨਕ ਤਾਂ ਉੱਥੇ ਦੀਆਂ ਗੱਲਾਂ ਸੁਣਾ ਰਿਹਾ ਉਹ ਜਿਹੜਾ ਹੁਕਮ ਹੈ ਹੁਕਮ ਸੱਤ ਹੈ ਉਹ ਉਹ ਗੁਰੂ ਹੈ ਉਹ ਸਭ ਤੋਂ ਵੱਡਾ ਉਹ ਤਾਂ ਦਰਗਾਹ ਦੇ ਵਿੱਚ ਵੀ ਵੱਡਾ ਮੰਨਿਆ ਜਾਂਦਾ ਇਸ ਕਰਕੇ ਹੁਕਮੇ ਅੰਦਰ ਸਭ ਕੋ ਕਿਹਾ ਕਿਸੇ ਬੰਦੇ ਦੇ ਅੰਦਰ ਸਭ ਕੋ ਦੀ ਕਿਸੇ ਬੰਦੇ ਦੀ ਨਹੀਂ ਗੱਲ ਕੀਤੀ ਹੁਕਮ ਸਾਰੀ ਪਾਰਲੀਮੈਂਟ ਦਾ ਸਭ ਕੋ ਜਿੰਨੇ ਉੱਥੇ ਦੀ ਆਬਾਦੀ ਹੈ ਨਾ ਸੱਜਣਾ ਦੀ ਉਹ ਵੀ ਅੰਦਰ ਨੇ ਹੁਕਮ ਦੇ ਉਹ ਵੀ ਮੰਨਦੇ ਨੇ ਕੋਈ ਜਿਹੜੇ ਹੁਕਮ ਦੇ ਘੜ ਘੜਨ ਵਾਲੇ ਨੇ ਬਣਾਉਣ ਵਾਲੇ ਨੇ ਉਹ ਤਾਂ ਪਹਿਲਾਂ ਮੰਨਦੇ ਨੇ ਜਿਵੇਂ ਸਭ ਕੁਝ ਹੈ ਸਭ ਕੋ ਕਹਿੰਦਾ ਬਾਹਰ ਹੁਕਮ ਨਾ ਕੋਈ ਕੋਈ ਵਜ੍ਹਾ ਨਹੀਂ ਹੁਕਮ ਉਹ ਤਾਂ ਪਹਿਲਾਂ ਹੀ ਹੁਕਮ ਚ ਨੇ ਉਹਨਾਂ ਦਾ ਸੁਭਾਅ ਹੈ ਹੁਕਮ ਚ ਸਾਡਾ ਸੁਭਾਅ ਨਹੀਂ ਹੈ ਅਸੀਂ ਆਪਣਾ ਸੁਭਾਅ ਬਣਾਉਣਾ ਹੁਕਮ ਦੇ ਵਿੱਚ ਚੱਲਣ ਦਾ ਪਰ ਜਿਹਦਾ ਸੁਭਾਅ ਬਣ ਗਿਆ ਸੱਚਖੰਡ ਸੱਚਖੰਡ ਹੁਣ ਵੀ ਹੈਗਾ ਹੁਣ ਸੁਪਨਾ ਦੇਖਦਾ ਫਿਰ ਸੁਪਨਾ ਟੁੱਟ ਕੇ ਜਾਗ ਪੂਗਾ ਹੋਰ ਕੁਝ ਨਹੀਂ ਹੈ ਨਾ ਕਿਤੇ ਜਾਣਾ ਹੈ ਨਾ ਕਿਤੇ ਹੁਣ ਇਹ ਸਭ ਐਵੇਂ ਗੱਲ ਹੈ ਗੁਰਮੁਖ ਆਵਣ ਜਾਣ ਰਹਾ ਹੀ ਹੈ ਔਰ ਜਾਣ ਦਾ ਛੁੱਟਣਾ ਜੇ ਆਉਣਾ ਜਾਣਾ ਛੁੱਟਣਾ ਤੇ ਜਾਗਣਾ ਹੀ ਹੈ ਨਾ ਯਾਨੀ ਸੁਪਨਾ ਬੰਦ ਹੋ ਜਾਣਾ ਕਹਿਣ ਦਾ ਮਤਲਬ ਇਹ ਹੈ ਸੁਪਨਾ ਹੀ ਬੰਦ ਹੋਣਾ ਸੁਪਨੇ ਦੇ ਦਾਇਰੇ ਸੌਂਦਾ ਫਿਰਦਾ ਨਾ ਜਾਗ ਬਹਿਣਾ ਬੰਦਾ ਹੂੰ